ਤੇਰੀ ਵੀਰ ਨਾ ਯਾਦ ਸਤਾਂਦੀ ਤੂੰ ਆਨ ਕੇ ਦੀਦਾਰ ਦੇ ਜਾਵੀਂ ਤੇਰੀ ਵੀਰ ਨਾ ਯਾਦ ਸਤਾਂਦੀ ਤੂੰ ਆਨ ਕੇ ਦੀਦਾਰ ਦੇ ਜਾਵੀਂ ਤੇਰੀ ਪੈਨ ਸਦਕੜੇ ਜਾਂਦੀ ਤੂੰ ਆਨ ਕੇ ਦੀਦਾਰ ਦੇ ਜਾਵੀਂ ਸੁਬਾ ਉਠ ਪਹਿਨ ਨਾਨਕੀ ਫੇਰਾ ਦੁੱਧ ਨੂੰ ਮਦਾਨੀ ਦਾ ਜਾ ਪਾਇਆ ਮਨ ਨੂੰ ਵਿਰਾਗ ਹੋ ਗਿਆ ਯਾਦ ਆ ਗਿਆ ਅੰਮੀ ਦਾ ਜਾਇਆ ਪਿਆਰ ਦੀ ਲਹਿਰ ਉੱਠੀ ਦਿਲ ਦਰਿਆ ਦੇ ਵਿੱਚੋਂ ਪਿਆਰ ਦੀ ਲਹਿਰ ਉੱਠੀ ਦਿਲ ਦਰਿਆ ਦੇ ਵਿੱਚੋਂ ਹੰਝੂ ਬਾਣ ਅੱਖੀਆਂ ਚੋਂ ਵਹਿ ਜਾਂਦੀ ਤੂੰ ਆਨ ਕੇ ਦੀਦਾਰ ਦੇ ਜਾਵੀਂ ਤੇਰੀ ਵੀਰ ਨਾ ਯਾਦ ਸਤਾਂਦੀ ਤੂੰ ਆਨ ਕੇ ਦੀਦਾਰ ਦੇ ਜਾਵੀਂ ਪੈਣ ਦੇ ਆ ਚੰਨ ਵੀਰ ਨਾ ਤੈਥੋਂ ਚੰਨ ਅਸਮਾਨੀ ਵਾਰਾਂ ਵੇਖ ਤੇਰਾ ਨੂਰੀ ਮੁਖੜਾ ਵੇ ਮੈਂ ਨੈਣ ਤਰਸ ਦੇ ਠਾਰਾਂ ਆਸਾਂ ਦੇ ਸਹਾਰੇ ਨਾਲ ਜੀਵਦੀ ਏ ਭੈਣ ਤੇਰੀ ਆਸਾਂ ਦੇ ਸਹਾਰੇ ਨਾਲ ਜੀਵਦੀ ਏ ਭੈਣ ਤੇਰੀ ਤੈਨੂੰ ਤਰਲਾ ਪਿਆਰ ਦਾ ਪਾਂਦੀ ਤੂੰ ਆਨ ਕੇ ਦੀਦਾਰ ਦੇ ਜਾਵੀਂ ਤੇਰੀ ਵੀਰ ਨਾ ਯਾਦ ਸਤਾਂਦੀ ਤੂੰ ਆਨ ਕੇ ਦੀਦਾਰ ਦੇ ਜਾਵੀਂ ਠੰਡ ਵਰਤੌਣ ਵਾਲਿਆ ਆ ਕੇ ਠੰਡ ਨਾਨਕੀ ਦੇ ਪਾਵੀਂ ਪਲਕਾਂ 'ਚ ਰਹਿਣ ਵਾਲਿਆ ਪਲੋ ਪਲੀ ਵਿੱਚ ਦਰਸ ਦਿਖਾਵੀਂ ਦਰਸ ਪਿਆਸੀ ਦੀ ਉਦਾਸੀ ਵਧੀ ਜਾ ਰਹੀ ਏ ਦਰਸ ਪਿਆਸੀ ਦੀ ਦਾਸੀ ਵਧੀ ਜਾ ਰਹੀਏ ਪਾਵਾਂ ਔਸੀਆਂ ਤੇ ਕਾਗ ਉਡਾਂਦੀ ਤੂੰ ਆਨ ਕੇ ਦੀਦਾਰ ਦੇ ਜਾਵੀਂ ਤੇਰੀ ਵੀਰ ਨਾ ਯਾਦ ਸਤਾਂਦੀ ਤੂੰ ਆਨ ਕੇ ਦੀਦਾਰ ਦੇ ਜਾਵੀਂ ਪੈਨ ਦੀਆਂ ਯਾਦਾਂ ਮਿੱਠੀਆਂ ਪਹੁੰਚ ਮੱਕੇ ਤੇ ਮਦੀਨੇ ਵਿੱਚ ਗਈਆਂ ਪੈਣ ਦੀਆਂ ਯਾਦਾਂ ਮਿੱਠੀਆਂ ਪਹੁੰਚ ਮੱਕੇ ਤੇ ਮਦੀਨੇ ਵਿੱਚ ਗਈਆਂ ਪਿਆਰ ਦੀਆਂ ਤਾਰਾਂ ਹਿੱਲੀਆਂ ਖਿੱਚਾ ਨਾਨਕ ਦੇ ਮਨ ਨੂੰ ਜਾ ਪਈਆਂ ਕਹਿੰਦੇ ਮਰਦਾਨੇ ਆ ਓਏ ਕਹਿੰਦੇ ਮਰਦਾਨੇ ਆ ਓਏ ਚੱਲ ਸੁਲਤਾਨਪੁਰ ਪੈਣ ਨਾਨਕੀ ਹੈ ਅਸਾਂ ਨੂੰ ਬੁਲਾਉਂਦੀ ਤੂੰ ਆਨ ਕੇ ਦੀਦਾਰ ਦੇ ਜਾਵੀਂ ਤੇਰੀ ਵੀਰ ਨਾ ਯਾਦ ਸਤਾਂਦੀ ਤੂੰ ਆਨ ਕੇ ਦੀਦਾਰ ਦੇ ਜਾਵੀਂ ਨਾਨਕ ਧਿਆ ਕੇ ਨਾਨਕੀ ਜਦੋਂ ਫੁਲਕਾ ਤਵੇ ਤੇ ਪਾਇਆ ਨਾਨਕ ਧਿਆ ਕੇ ਨਾਨਕੀ ਜਦੋਂ ਫੁਲਕਾ ਤਵੇ ਤੇ ਪਾਇਆ ਸਤ ਕਰਤਾਰ ਆਖ ਕੇ ਬਾਹਰੋਂ ਕੁੰਡਾ ਕਿਸੇ ਖੜਕਾਇਆ ਖੋਲ ਦਰਵਾਜਾ ਤੱਕ ਖੋਲ ਦਰਵਾਜਾ ਤੱਕ ਨਾਨਕੀ ਨਿਹਾਲ ਹੋ ਗਈ ਗਲੇ ਵੀਰ ਪਿਆਰੇ ਨੂੰ ਲਾਂਦੀ ਤੂੰ ਆਨ ਕੇ ਦੀਦਾਰ ਦੇ ਜਮੀ ਤੇਰੀ ਵੀਰ ਨਾ ਯਾਦ ਸਤਾਂਦੀ ਤੂੰ ਆਨ ਕੇ ਦੀਦਾਰ ਦੇ ਜਵੀਂ ਪਿਆਰ ਦੇ ਮਲਾਪ ਦੇ ਵਿੱਚੋਂ ਸੋਮਾ ਸੁਖਾਂ ਦਾ ਉਛਲ ਕੇ ਆਇਆ ਗਮੀਆਂ ਦੀ ਪੱਤ ਝੜ ਤੇ ਖੇੜਾ ਖੁਸ਼ੀਆਂ ਦਾ ਰਾਜ ਲਿਆਇਆ ਜਿਸ ਦੀ ਮਿਹਰ ਵਿੱਚ ਜਿਸ ਦੀ ਮਿਹਰ ਵਿੱਚ ਜੀਵਨ ਜਹਾਨ ਦਾ ਏ ਉਹਦਾ ਰਾਜ ਰਾਜ ਦਰਸ਼ਨ ਪਾਂਦੀ ਤੂੰ ਆਨ ਕੇ ਦੀਦਾਰ ਦੇ ਜਾਵੀਂ ਤੇਰੀ ਵੀਰ ਨਾ ਯਾਦ ਸਤਾਂਦੀ ਤੂੰ ਆਨ ਕੇ ਦੀਦਾਰ ਦੇ ਜਾਵੀਂ ਤੇਰੀ ਪੈਨ ਸਦਕੜੇ ਜਾਂਦੀ ਤੂੰ ਆਨ ਕੇ ਦੀਦਾਰ ਦੇ ਜਾਵੀਂ